ਫਰੀਦਾ ਚਿੰਤ ਖਟੋਲਾ ਬਾਣ ਦੁਖ ਬਿਰਹਿ ਬਿਸ਼ਾਵਰ ਲੇਪ ਇਹ ਹਮਾਰਾ ਜੀਵਣਾ ਤੂੰ ਸਾਹਿਬ ਸੱਚੇ ਵੇਖ ਜਿਹੜੇ ਸੁੱਕ ਗਏ ਕਮਲਾ ਗਏ ਉਹ ਤੋਂ ਪਹਿਲਾਂ ਦਾ ਜਿਹੜਾ ਜੀਵਨ ਕੀ ਹੁੰਦਾ ਚਿੰਤ ਖਟੋਲਾ ਅਜੋ ਫਲ ਆਇਆ ਨਹੀਂ ਫਲ ਆ ਨਹੀਂ ਰਿਹਾ ਚਿੰਤਾ ਹੈ ਕਬੀਰ ਨੂੰ ਚਿੰਤਾ ਮਾਲਾ ਫੇਰਦਾ ਰੋਜ਼ ਕੁਛ ਨਹੀਂ ਪ੍ਰਾਪਤੀ ਹੋ ਰਹੀ ਜਿੰਨਾ ਚਿਰ ਆਪਾਂ ਕੋਈ ਚੀਜ਼ ਖੋਦਦੇ ਆ ਖਜ਼ਾਨਾ ਪਟਦੇ ਆ ਇੱਥੇ ਟੋਆ ਪਟਿਆ ਇੰਨਾ ਪਟਿਆ ਕੋਈ ਮਿਲਿਆ ਨਹੀਂ ਸ਼ਾਮ ਨੂੰ ਨਾਸ਼ਤਾ ਹੋ ਜਾਂਦਾ ਕੱਲ ਨੂੰ ਖਾਣੀ ਮਿਲਣਾ ਨਹੀਂ ਮਿਲਣਾ ਜਿੰਨਾ ਚਿਰ ਕੋਈ ਚੀਜ਼ ਮਿਲਣੀ ਜਾਂਦੀ ਰੋਜ਼ ਨਵਾਂ ਟੋਆ ਪੱਟੀ ਜਾਓ ਇਹ ਉਸ ਨੂੰ ਕਹਾਂ ਤੇ ਕਹਾਂ ਪੱਟੀ ਜਾਓ ਕੋ ਮਿਲੇ ਨਾ ਕੋਈ ਉਹਦਾ ਨਿਸ਼ਾਨੀ ਮਾੜੀ ਮੋਟੀ ਬਣਾ ਮਿਲੇ ਵੀ ਹਾਂ ਅੱਗੇ ਹੈ ਕੁਛ ਕੋਈ ਥਾਵ ਨਾ ਮਿਲੇ ਵੀ ਆਸ ਬਣਾ ਵੱਜੇ ਵੀ ਕੁਝ ਮਿਲ ਜੂਗਾ ਉਹਨਾਂ ਚ ਚਿੰਤ ਖਟੋਲਾ ਹੀ ਚਿੰਤਾ ਚਿੰਤਾ ਦੇ ਘਾਟ ਤੇ ਹੀ ਬੈਠਾ ਚਾਰੇ ਪਾਸੇ ਚਿੰਤਾ ਹੀ ਹੈ ਖਟੋਲਾ ਕਹਿੰਦੇ ਨੇ ਚਾਰ ਬਾਈਆਂ ਵਾਲੇ ਨੂੰ ਉਹਨਾਂ ਦੇ ਚਾਰੇ ਪਾਸੇ ਚਿੰਤਾ ਹੀ ਚਿੰਤਾ ਖਟੋਲਾ ਬਾਣ ਦੁੱਖ ਪੁਣਿਆ ਹੋਇਆ ਕਾਹਦਾ ਦੁੱਖਾਂ ਦਾ ਖਾੜ ਤੇ ਖਟੋਲਾ ਬਣਦਾ ਖਟੋਲਾ ਛੋਟੀ ਮੰਜੀ ਨੂੰ ਕਹਿੰਦੇ ਨੇ ਬਿਰਹੇ ਬਿਸ਼ਾਵਣ ਲੈ ਉਹ ਜਿਹੜਾ ਬਣਿਆ ਹੋਇਆ ਅਸੀਂ ਜਿਹਨੂੰ ਮੰਜੀ ਕਹਿੰਦੇ ਆ ਨਾ ਛੋਟਾ ਮੰਜੀ ਉਹਨੂੰ ਖਟੋਲਾ ਕਹਿੰਦੇ ਨੇ ਬਾਣ ਦੁੱਖ ਦੁੱਖਾਂ ਦਾ ਬਾਣ ਹੈ ਦੁੱਖ ਬਿਰਹੇ ਬਿਸ਼ਾਵਣ ਲੈ ਜਿਹੜਾ ਉੱਤੇ ਵਿਛਾਇਆ ਹੋਇਆ ਹੈ ਵਿਛਾਈ ਹੈ ਉਹ ਵਿਜੋਗ ਦੀ ਬਿਰਹਾ ਬਿਰਹਾ ਵਿਛਾਵਣ ਲੈ ਇਹ ਹਮਾਰਾ ਜੀਵਣਾ ਤੂੰ ਸਹਿਬ ਸੱਚੇ ਵੇ ਆਹੀ ਜੀਵਨ ਹੈ ਸਾਡਾ ਉਹਨਾਂ ਜਰ ਆਹੀ ਜੀਵਨ ਜਿਨ੍ਹਾਂ ਜਰ ਪ੍ਰਾਪਤੀ ਨਹੀਂ ਹੈ ਸੰਤ ਦਾ ਕਿਸੇ ਵੀ ਸੰਤ ਦਾ ਜੀਵਨ ਐਸਾ ਹੋਣਾ ਚਾਹੀਦਾ ਜਿਨ੍ਹਾਂ ਜਰ ਉਹਨੂੰ ਪ੍ਰਾਪਤੀ ਨਹੀਂ ਆ ਜੀਵਨ ਸੰਤ ਦਾ ਜੇ ਨਹੀਂ ਹੈ ਤਾਂ ਉਹਨੂੰ ਪ੍ਰਾਪਤੀ ਹੋਣੀ ਨਹੀਂ ਉਹਨਾਂ ਨੇ ਪ੍ਰਾਪਤ ਉਹ ਪ੍ਰਾਪਤੀ ਵੱਲ ਜਾਏ ਨਹੀਂ ਰਿਹਾ ਜੇ ਉਹ ਉਹ ਗੁਰੂ ਅਮਰਦਾਸ ਨੇ ਹੋਰ ਕੁਝ ਕਿਹਾ ਉਹ ਤਾਂ ਕੁਝ ਜਿਹੜੇ ਕਹਿੰਦੇ ਨੇ ਕਬੀਰ ਕਹਿੰਦਾ ਜਿੰਨ ਕਿਛ ਜਾਣਿਆ ਨਹੀਂ ਤੈਨੂੰ ਸੁਖ ਨੀਂਦ ਬਿਹਾਏ ਜਾਣਿਆ ਕੁਛ ਨਹੀਂ ਸੁਖ ਦੀ ਨੀਂਦ ਸੁਣਦੇ ਨੇ ਉਹਨਾਂ ਨੇ ਪ੍ਰਾਪਤੀ ਉਹ ਨਹੀਂ ਕਰਨੀ ਕੁਛ ਉਹਨਾਂ ਦਾ ਟਾਰਗੇਟ ਹੀ ਨਹੀਂ ਕੁਛ ਪ੍ਰਾਪਤੀ ਪਰ ਇਹ ਜਿਹਾ ਜੀਵਨ ਹੈ ਜਿਹਦਾ ਤਿੰਤ ਘਟੋਲਾ ਬਾਣ ਦੁਖ ਬਿਰਹ ਵਿਸ਼ਾਵਣ ਲੈ ਉਹਨੂੰ ਨੀਂਦ ਕਿਵੇਂ ਆ ਜੂਗੀ ਇਹ ਜੇ ਘਟੋਲੇ ਤੇ ਨਾ ਨੀਂਦ ਆਵੇ ਨਾ ਚੈਨ ਆਵੇ ਇਹ ਜੀ ਜ਼ਿੰਦਗੀ ਦੇ ਵਿੱਚ ਨਾ ਨੀਂਦ ਆਵੇ ਨਾ ਚੈਨ ਆਵੇ ਵਾਂਗ ਮੋੜੇ ਮੁੜ ਜਾਏ ਹਾਂ ਇਹ ਹਮਾਰਾ ਜੀਵਣਾ ਤੂੰ ਸਾਹਿਬ ਸੱਚੇ ਵੇਖ ਇਹ ਹਮਾਰਾ ਕਹਾਂ ਮੇਰਾ ਦਾ ਜੀਵਣਾ ਹੈ ਜੀ ਤੂੰ ਸੱਚ ਸਾਹਿਬ ਸੱਚੇ ਦੇਖ ਤੂੰ ਦੇਖ ਲੈ ਹੁਣ ਮੈਂ ਤੇਰੇ ਖਾਤਰ ਦੁਨੀਆ ਛੱਡੀ ਤਾਂ ਮੈਨੂੰ ਇਹ ਜਿਹਾ ਜੀਵਨ ਦਿੱਤਾ ਤੇਰੇ ਖਾਤਰ ਮੈਂ ਸੰਸਾਰ ਛੱਡਿਆ ਤਾਂ ਮੈਨੂੰ ਆ ਜੀਵਨ ਦਿੱਤਾ ਤੂੰ ਦੇਖ ਲੈ ਵੀ ਮੇਰੇ ਨਾਲ ਇਨਸਾਫ ਕੀਤਾ ਤਾਂ ਵੀ ਮੇਰੇ ਨਾਲ ਇਨਸਾਫ ਕੀਤਾ ਬਸ ਇੱਥੇ ਤੂੰ ਸਾਹਿਬ ਸੱਚੇ ਦੇਖ ਕੇ ਕੇ ਚੁੱਪ ਕਰ ਗਿਆ ਵੀ ਮੈਨੂੰ ਮਿਲਿਆ ਕਿ ਆ ਮਿਲਿਆ ਪ੍ਰਾਪਤੀ ਕੀ ਸੀ ਦੁਨੀਆ ਦੁੱਖਾਂ ਚ ਮੈਂ ਸੁਖ ਦੀ ਪ੍ਰਾਪਤੀ ਵਾਸਤੇ ਸੰਤ ਬਣਿਆ ਸੀ ਧਰਮ ਦਾ ਮਾਰਗ ਲਿਆ ਸੀ ਮੈਨੂੰ ਆ ਕੋਈ ਦਿੱਤਾ ਇਦੋਂ ਦਾ ਲੋਕ ਸੁਖੀ ਨੇ ਭੁੱਲੇ ਤਾਂ ਹੋਏ ਨੇ ਇਹ ਭੁੱਲੇ ਹੋਏ ਨੇ ਬਿਰਹ ਨੂੰ ਜਿਸ ਤਨ ਬਿਰਹਾਣਾ ਉਪਜਾ ਮੇਰੇ ਅੰਦਰ ਬਿਰਹਾ ਉਪਜਿਆ ਉਹ ਦੁੱਖ ਬਣੇ ਨਹੀਂ ਨਾ ਥੱਲੇ ਬਾਈਆਂ ਬਣੇ ਨਹੀਂ ਬਿਰਹਾ ਹੀ ਦਿੰਦੀ ਹੈ ਉਹ ਬਿਰਹਾਣਾ ਉਹ ਵੀ ਢਕਿਆ ਥੱਲੇ ਦੁੱਖ ਹੈ ਦੁੱਖ ਗੁਪਤਾ ਹੈ ਵਿਜੋਗ ਮੂਰੇ ਉੱਪਰ ਹੈ ਵਿਜੋਗ ਦੇ ਥੱਲੇ ਦੁੱਖ ਨਾ ਟਕੇ ਹੋਏ ਟੋਲਾ ਵੀ ਵਿਜੋਗ ਦੇ ਥੱਲੇ ਹੀ ਆ ਜਿੰਨਾ ਜਰ ਵਿਜੋਗ ਆ ਸੰਜੋਗ ਨਹੀਂ ਹੁੰਦਾ ਪ੍ਰਾਪਤੀ ਨਹੀਂ ਹੁੰਦੀ ਉਹਨਾਂ ਜਰ ਦੁੱਖ ਚਿੰਤਾ ਔਰ ਚਿੰਤਾ ਬਣੀ ਰਹਿਣੀ